ਅੱਠ ਸਤਿਗੁਰੂ ਅਕਾਲ ਨਾਲ ਉਸਨੇ ਕੀ ਮੇਰੇ ਵਾਸਤੇ ਆਖੀ ਇਹਨਾਂ ਫਰਕਾਂ ਨੂੰ ਦੱਸਿਆ ਪਤਾ ਨਹੀਂ ਪੰਜ ਕੇ 6 ਵਾਰੀ ਹੋਰ ਕੋਈ ਗੱਲ ਨਹੀਂ ਪੁੱਛੀ ਸਿਰਫ ਇਹੋ ਹੀ ਪੁੱਛਦੀ ਰਹੀ ਹੈ ਕਿ ਮੇਰੇ ਸਤਗੁਰ ਨੇ ਮੇਰੇ ਵਾਸਤੇ ਕੀ ਆਖਿਆ ਦੁਨੀਆ ਦੇ ਜਿਹੜੇ ਭਗਵਾਨ ਦੇ ਪਿਆਰੇ ਹਰੋ ਨਹੀਂ ਕਰਦੇ ਇਹਨਾਂ ਫਸਲਾਂ ਨਾਲ ਮੈਂ ਪਾਕਿਸਤਾਨ ਗਿਆ ਉੱਥੇ ਇੱਕ ਫਜ਼ਲ ਆਈ ਸੀ ਉਹਦਾ ਨਾਮ ਨਬੀ ਬਖਸ਼ ਮੈਨੂੰ ਭੁੱਲ ਗਿਆ ਜੀ ਦੇਖ ਕੇ ਦੱਸੋ ਬੁੱਢਾ ਬਾਬਾ ਸੀ ਉਹਦੇ ਤੇ ਬਖਸ਼ਿਸ਼ ਕਿੱਥੋਂ ਹੋਈ ਸੀ ਆ ਸਤਿਗੁਰੂ ਪ੍ਰਤਾਪ ਸਿੰਘ ਦਰਬਾਰ ਵਿੱਚ ਸ੍ਰੀ ਭੈਣੀ ਸਾਹਿਬ ਰਿਆ ਕਰਦਾ ਸਾਜ ਬਣਾਉਂਦਾ ਬਣਾਉਣਾ ਦਾ ਹੀ ਸਾਜ ਤੇ ਮੁਸਲਮਾਨ ਸੀ ਉਸ ਨੇ ਅੱਖੇ ਪੈਰ ਸਾਜ ਬਣਾਉਣਾ ਕੁਟਿਆ ਜੋ ਬਾਹਰ ਨਹੀਂ ਨਿਕਲਣਾ ਜੰਗਲ ਪਾਣੀ ਜਾਣਾ ਪ੍ਰਸ਼ਾਦਾ ਛਕਣ ਵੇਲੇ ਜਾਣਾ ਜਦੋਂ ਕਿਤੇ ਸਤਗੁਰੂ ਹੋਣਾ ਜਾ ਕੇ ਦਰਸ਼ਨ ਕਰਨਾ 2-4 ਮਿੰਟ ਦਰਸ਼ਨ ਕਰਕੇ ਫਿਰ ਆਪਣੀ ਦੁਨੀਆ ਜਾ ਕੇ ਬਹਿ ਜਾ ਉਹਨੂੰ ਪੁੱਛਿਆ ਗਿਆ ਫਿਰ ਮੈਂ ਅਰਜ਼ੀ ਕੀਤੀ ਬਾਬਾ ਜੀ ਇਹ ਕਿਸ ਤਰ੍ਹਾਂ ਗੱਲ ਹੈ ਉਹਨਾਂ ਆਖਿਆ ਇੱਕ ਵਾਰੀ ਸਤਿਗੁਰ ਸੱਚੇ ਪਾਤਸ਼ਾਹ ਆਏ ਸਰ ਬਾਹਰੋਂ ਤੇ ਬਾਹਰੋਂ ਆ ਕੇ ਦੇ ਮੰਜੇ ਤੇ ਬੈਠੇ ਤੇ ਮੈਂ ਵੀ ਨੇੜੇ ਜਾ ਕੇ ਬਹਿ ਗਿਆ ਫਜ਼ਲ ਮੁਹੰਮਦ ਮੌਲਵੀ ਬੁੱਢਾ ਸੀ 120 ਸਾਲ ਦੇ ਲਾਗੇ ਹੋ ਗਿਆ ਯਾਰ ਤੇ ਆਦਾ ਮੈਂ ਕੋਲ ਬਹਿ ਗਿਆ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਖਬਰਾਂ ਦੇ ਚਰਨ ਤੋਂ ਆਏ ਤੇ ਮੈਂ ਥੋੜਾ ਜਿਹਾ ਦੂਰ ਥਾਂ ਪਾਵੇ ਤੋਂ ਤੇ ਫਤਿਹ ਪਾਸ਼ਾ ਦੇ ਚਰਨ ਜਦੋਂ ਉਹਨਾਂ ਕਰਨ ਲੱਗੇ ਨਾ ਧੋ ਕੇ ਤੇ ਉਹਨਾਂ ਦੇ ਚਰਨਾਂ ਨਾਲ ਕੋਈ ਕੋਈ ਟੋਪਾ ਚਰਨਾਂ ਤੋਂ ਪਾਣੀ ਦਾ ਡਿੱਗੇ ਤੇ ਕੁਦਰਤੀ ਮੇਰੇ ਮਨ ਵਿੱਚ ਆਈ ਤੇ ਮੈਂ ਉਹਨਾਂ ਚਰਨਾਂ ਦੇ ਥੱਲੇ ਹੱਥ ਧਰ ਦਿੱਤਾ ਤੇ ਉਹ ਇੱਕ ਦੋ ਟੋਪੇ ਮੇਰੇ ਹੱਥ ਤੇ ਡਿੱਗ ਪਏ ਤੇ ਉਹ ਮੈਂ ਕੱਟ ਲਿਆ ਜਦੋਂ ਮੈਂ ਕੱਢੇ ਸਾਂ ਉਹਨਾਂ ਦਾ ਮੇਰਾ ਪ੍ਰਕਾਸ਼ ਹੀ ਪ੍ਰਕਾਸ਼ ਦੇ ਵਿੱਚ ਚਾਰ ਘੰਟੇ ਰਹੇ ਉੱਥੇ ਸਤਿਗੁਰੂ ਜੀ ਉਹਨਾਂ ਕੋਲ ਪਰ ਉਸਨੇ ਦੁਨੀਆਦਾਰੀ ਦੀ ਕੋਈ ਗੱਲ ਨਹੀਂ ਕੀਤੀ ਉਹ ਚਿੱਠੀ ਲਿਖਿਆ ਕਰਦਾ ਸੀ ਇਹਦਾ ਸਤਿਗੁਰਾਂ ਨੂੰ ਤੇ ਜਿੰਦੀ ਵਾਲੀ ਪੜਿਆ ਉਸਨੇ ਸ਼ੇਰ ਲਿਖਨੇ ਕਰਨੇ ਇੱਕ ਵਾਰੀ ਉਸਨੇ ਲਿਖਿਆ ਪਰੇਸ਼ਾਨੀਆਂ ਮੇਰੀ ਹੁਣ ਸੇ ਨਾ ਕਹਿਣਾ ਹਰ ਉੱਥੇ ਚਲੇਗਾ ਜਿਸ ਤੋਂ ਉੱਥੇ ਚਲੇਗਾ ਉਹ ਉੱਥੇ ਟੱਪੀ ਗਿਆ ਆ ਸੀ ਤੇ ਫਤਿਹ ਪਾਸ਼ਾ ਜਾ ਕੇ ਕੁਰਸੀ ਤੇ ਬਹਿ ਗਿਆ ਤੇ ਪਤਾ ਲੱਗ ਗਿਆ ਕਿ ਆ ਨੇ ਮੇਰੇ ਦਤਾਰ ਤੇ ਪੌੜੀਆਂ ਦਾ ਉਤਰਦਾ ਆਉਂਦਾ ਆਂਦਾ ਕੀ ਏ ਓਏ ਮੈਨੂੰ ਲੱਖ ਲੱਖ ਵਧਾਈਆਂ ਓ ਲੋਕੋ ਮੈਨੂੰ ਅੱਜ ਕਰੋੜ ਵਧਾਈਆਂ ਓ ਮੈਨੂੰ ਲੱਖਾਂ ਵਧਾਈਆਂ ਦਿਓ ਅੱਜ ਆ ਵੀ ਆਸਦਾ ਦਾ ਹੁੰਦਾ ਪੌੜੀਆਂ ਆ ਕੇ ਖੰਦਰ ਦੇ ਕੋਲ ਮੰਜੀ ਤੇ ਬਹਿ ਗਿਆ ਆਉਂਦਿਆਂ ਦਾ ਫਕੇ ਪਾਸ਼ਾ ਅੱਜ ਬੜੀ ਉਲਟੀ ਗੱਲ ਹੋਈ ਹੈ ਉਹ ਜਿਹੜਾ ਪਿਆਸਾ ਹੁੰਦਾ ਨਾ ਪਿਆਸਾ ਜਿਹਨੂੰ ਤਰੇ ਲੱਗਦੀ ਹੈ ਨਾ ਉਹ ਨੱਸ ਕੇ ਨਲਕੇ ਕੋਲ ਜਾਂਦਾ ਨੱਸ ਕੇ ਖੂਹ ਕੋਲ ਜਾਂਦਾ ਨੱਸ ਕੇ ਛੱਪੜ ਕੋਲ ਜਾਂਦਾ ਨੱਸ ਕੇ ਨਦੀ ਕੋਲ ਜਾਂਦਾ ਤੇ ਬੜਾ ਜਾਂਦਾ ਪਰ ਅੱਜ ਮੈਂ ਕਹੇ ਕਦੇ ਨਹੀਂ ਸੀ ਦੇਖਿਆ ਵੀ ਪਿਆਸੇ ਦੇ ਕੋਲ ਖੂਹ ਚੱਲ ਕੇ ਆਵੇ ਅੱਜ ਪਿਆਸੇ ਦੇ ਕੋਲ ਖੂਹ ਆਪ ਚੱਲ ਕੇ ਆ ਮੇਰੇ ਕੋਲ ਦਾ ਘਰ ਪਿਤਾ ਤੂੰ ਆਪ ਆ ਗਿਆ ਇਹ ਫਕਰ ਦੀ ਕੁਰਸੀ ਤੇ ਬੈਠੇ ਨੇ ਉਹ ਬਾਬਾ ਮੰਜੀ ਤੇ ਬੈਠਾ ਆ ਤੇ ਐਉਂ ਸੰਨਾ ਸਤਗੁਰ ਬੈਠੇ ਇਹਨਾਂ ਦਾ ਮੋਢਾ ਫੜ ਲਿਆ ਕਹਿੰਦਾ ਇਹ ਗਰੀਬ ਨੂੰ ਅੱਜ ਆ ਪਤਾ ਜੇ ਕੀ ਹੈ ਇਹ ਜੇ ਮੀਮ ਤੇ ਆ ਕੀ ਹੈ ਇਹ ਜੇ ਤੇ ਆ ਕੀ ਹੈ ਇਹ ਫੇਰ ਮੀਮ ਜੇ ਤੇ ਆ ਕੀ ਬਣ ਗਿਆ ਇਹ ਜਿਹੜਾ ਹਦਾਲ ਤੇ ਬਣ ਕੀ ਗਿਆ ਮੁਹੰਮਦ ਸੱਚੇ ਪਾਤਸ਼ਾਹ ਇਹ ਫਰਕ ਤਾਂ ਨਹੀਂ ਨਾ ਰਹਿ ਗਿਆ ਮੇਰੇ ਕਰਤੇ ਆਪ ਈਸ਼ਵਰ ਆ ਕਿਦੀ ਸਦਾ ਮੈਂ ਕਹਣਾ ਕਿਤੇ ਢਾਕਾ ਵਾਲੇ ਨੇ ਜਿਹਨੂੰ ਸਤਿਗੁਰੂ ਆਪ ਜਾ ਕੇ ਦਰਸ਼ਨ ਦਿੰਦਾ ਤੇ ਜਿਹਨੂੰ ਸਤਿਗੁਰੂ ਆਪ ਬੁਲਾਉਂਦਾ ਉਹਨਾਂ ਦੀ ਤਮੰਨਾ ਇਹ ਹੁੰਦੀ ਆ ਤੇ ਮੈਂ ਸਤਿਗੁਰਾਂ ਨਾਲ ਬੋਲਾਂ ਭਾਈ ਉਹਨਾਂ ਦਾ ਬੜਾ ਜਿਗਰਾ ਮੈਂ ਵੇਖਿਆ ਜਿਹਦਾ ਗੁਰੂ ਸਾਰੀ ਉਮਰ ਨੇ ਉਹਦੇ ਬੋਲੇ ਵੀ ਨਾ ਤੇ ਫਿਰ ਉਹਨੂੰ ਗੁਰੂ ਮੰਨਦਾ ਰਿਹਾ ਮੈਂ ਤੇ ਉਹਨਾਂ ਦਾ ਬੜਾ ਵੱਡਾ ਜਿਗਰਾ ਜਦੋਂ ਠਾਕੁਰ ਸੱਤੇ ਪਾਤਸ਼ਾਹ ਨੇ ਇਸ਼ਾਰਾ ਕੀਤਾ ਸਭ ਸੰਗਤ ਵੇਖਣ ਲੱਗ ਪਈ ਕਿ ਉਹ ਕਿਹੜੀ ਧਾਗਾ ਵਾਲੀ ਮਾਈ ਹੋ ਜਿਹਨੂੰ ਆਪ ਸਤਿਗੁਰ ਬੁਲਾ ਕੇ ਆਪਣੇ ਕੋਲ ਬੁਲਾ ਰਿਹਾ ਸਾਰੀ ਸੰਗਤ ਵੇਖਣ ਲੱਗ ਪਈ ਇਹ ਸਿੱਖ ਚਲਾ ਗਿਆ ਮਾਈ ਕੋਲ ਮਾਤਾ ਜੀ ਆ ਗੁਰਜੀਆ ਪਿਆਰਿਆ ਕਿਸ ਤਰ੍ਹਾਂ ਆਇਆ ਕਹਿੰਦਾ ਮਾਤਾ ਜੀ ਤੁਹਾਨੂੰ ਸਤਿਗੁਰਾਂ ਨੇ ਬੁਲਾਇਆ ਤੇ ਮਾਈ ਕਹਿੰਦੀ ਹੈ ਮੈਂ ਤੇ ਸਤਿਗੁਰਾਂ ਨੂੰ ਜਾਣਦੀ ਨਹੀਂ ਕਹਿੰਦਾ ਤੂੰ ਸੱਚੀ ਹੈ ਤੂੰ ਤੇ ਨਹੀਂ ਜਾਣਦੀ ਪਰ ਸਰਗਤ ਤੇ ਤੈਨੂੰ ਜਾਣਦਾ ਨਾ ਇੱਕ ਅੰਨਾ ਹੋਲ ਮੱਥਾ ਟੇਕਣ ਆਉਂਦਾ ਸੀ ਗੁਰਦੁਆਰੇ ਨੇਤਰ ਹੀ ਰੋਜ਼ ਮੱਥਾ ਦੇ ਕੇ ਕਰੇ ਤੇ ਇੱਕ ਜਣਾ ਉਹਨੂੰ ਆਂਦਾ ਓਏ ਮੀਆਂ ਤੂੰ ਮੱਥਾ ਟੇਕਣ ਆਉਣਾ ਤੈਨੂੰ ਲੱਭਦਾ ਤੇ ਕੁਝ ਨਹੀਂ ਤੇ ਮੱਥਾ ਟੇਕਣ ਕੀ ਕਰਨਾ ਆਉਣਾ ਕਹਿੰਦਾ ਤੂੰ ਸੱਚਾ ਓਏ ਮੈਨੂੰ ਕੁਝ ਨਹੀਂ ਲੱਭਦਾ ਇਹ ਮੈਂ ਮੰਨਣਾ ਮੇਰੇ ਨੇਤਰ ਹੈ ਨਹੀਂ ਮੈਨੂੰ ਕੁਝ ਨਹੀਂ ਲੱਭਦਾ ਪਰ ਗੁਰੂ ਕਿਆ ਪਿਆਰਿਆ ਜਿਹਦੇ ਦਰਬਾਰ ਵਿੱਚ ਮੈਂ ਮੱਥਾ ਟੇਕਣ ਆਉਣਾ ਉਹਨੂੰ ਤੇ ਮੈਂ ਦਾ ਬੁਲਾਵਾ ਨਾ ਉਹ ਤੇ ਮੈਨੂੰ ਵੇਖਦਾ ਨਾ ਜੇ ਮੈਂ ਨਹੀਂ ਉਹਨੂੰ ਵੇਖ ਸਕਦਾ ਕਿ ਉਹ ਮੈਨੂੰ ਵੇਖਦਾ ਮੈਂ ਸਿਰਫ ਇਸ ਤੇ ਆਉਣਾ ਵੀ ਉਹ ਤੇ ਮੈਨੂੰ ਵੇਖ ਲੈਂਦਾ ਮੇਰੀ ਪ੍ਰਵਾਨਗੀ ਕਦੇ ਨਾ ਕਦੇ ਤੇ ਹੋਈ ਜਾਏਗੀ ਇਹ ਸਿਰਫ ਗੱਲ ਦੀ ਨੁਕਤਾ ਹੀ ਹੁੰਦਾ ਹੈ ਬੀਬੀ ਰੋਜ਼ ਫੱਟਾ ਦਾ ਦਰਸ਼ਨ ਕਰ ਜਾਇਆ ਸਭ ਤੋਂ ਪਹਿਲਾਂ ਜਾਣਾ ਤੇ ਸਭ ਤੋਂ ਪਿੱਛੋਂ ਆਉਣਾ एक दिन संत को ने बेटा तू ब्याह नहीं है क्या रही है हाँ जी मेरी शादी हुई हुई है मेरा पति भी है अच्छा तेरा पति है हाँ अरे पुत्र तो तो रोज कर रही हुई है मैं अरे श्रीमान जी अकाल रूप साधु जी मेरे पति जी भी मैं बेटा फिर अपने पति जी का भी दर्शन कराई जी उन्हें आके सारी दास्तान अपने पति जी के चरणा चरण जाती थी ਆਜ ਭੰਡ ਭਾਗ ਸਾਡੇ ਤੁਸੀਂ ਤੇ ਕਦੇ ਗਏ ਨਹੀਂ ਤੇ ਪਰ ਆਪ ਉਹਨਾਂ ਨੇ ਤੁਹਾਨੂੰ ਯਾਦ ਕੀਤਾ ਤੇ ਚਲੋ ਉਹਨਾਂ ਦੇ ਨਾਲੇ ਦਰਸ਼ਨ ਕਰੋ ਤੇ ਨਾਲੇ ਦਰਸ਼ਨ ਦਿਓ ਪਤੀ ਜੀ ਨਾਲ ਆ ਗਿਆ ਨਮਸਕਾਰ ਕੀਤੀ ਕਰਮਾ ਸੁਣੀ ਬੈਠੇ ਰਹਿ ਭੋਗ ਪੈ ਗਿਆ ਤੇ ਸਾਰੀਆਂ ਸੰਗਤਾਂ ਉੱਠ ਕੇ ਤੁਰ ਗਈਆਂ ਉਹ ਦੋਵੇਂ ਜੀ ਬੈਠੇ ਰਹਿ ਤੇ ਸੰਤ ਪੁੱਛਦੇ ਨੇ ਪੁੱਤਰੀ ਤੂੰ ਬੈਠੀ ਹੈ ਅਸੀਂ ਹਾਂ ਅਸੀਂ ਕਿਉਂ अरे मैं वो कहने वाली बीबियां ना जिन्हें तुम हुक्म किया अपने पति के दर्शन कराए हाँ हाँ ठीक है अच्छा आज महाराज जी मेरे पति जी इन्हों का दर्शन कर लो उन्होंने वचन बलापी का ने फिर चुप करके बीबी देखी तो संत कहते बेटा हूं जा ਅਸੀਂ ਕਰ ਲਿਆ ਦਰਸ਼ਨ ਮੇਲਾ ਵਚਨ ਬਲਾ ਕਰ ਲਿਆ ਤੇ ਹੁਣ ਜਾ ਉਹ ਕਹਿੰਦੀ ਹੈ ਗਰੀਬ ਨੂੰ ਆ ਜੀ ਹੁਣ ਮੈਂ ਐਵੇਂ ਕੀ ਕਿਉਂ ਜਾਵਾਂ ਤੇ ਕਿਉਂ ਕਹਿੰਦੀ ਐ ਕੱਲ ਤੁਸੀਂ ਮੈਨੂੰ ਹੁਕਮ ਕੀਤਾ ਸੀ ਨਾ ਵੀ ਆਪਣੇ ਪਤੀ ਦਾ ਦਰਸ਼ਨ ਕਰਾਈ ਤੇ ਮੈਂ ਆਪਣੇ ਪਤੀ ਨੂੰ ਲੈ ਆਂਦਾ ਤੇ ਤੁਹਾਡੇ ਤੁਹਾਨੂੰ ਦਰਸ਼ਨ ਕਰਾ ਦਿੱਤਾ ਤੁਸੀਂ ਮੇਰੇ ਪਤੀ ਦਾ ਦਰਸ਼ਨ ਕੀਤਾ ਤੇ ਹੁਣ ਜਦ ਤੱਕ ਤੁਸੀਂ ਮੈਨੂੰ ਆਪਣੇ ਪਤੀ ਦਾ ਦਰਸ਼ਨ ਨਾ ਕਰਾਓਗੇ ਤਾਂ ਤਦ ਤੱਕ ਮੈਂ ਵੀ ਨਹੀਂ ਜੀਤ ਹੋ ਜਾ ਹੋਰ ਮੈਨੂੰ ਤੁਸੀਂ ਆਪਣੇ ਪਤੀ ਪਰਿਪੂਰਨ ਪ੍ਰਮਾਤਮਾ ਪਤੀ ਜਿਹੜਾ ਤੁਹਾਡਾ ਉਹਦਾ ਦਰਸ਼ਨ ਤੁਸੀਂ ਕਰਾਓਗੇ ਤਾਂ ਮੈਂ ਜਾਵਾਂਗੀ ਮੇਰੇ ਪਤੀ ਦਾ ਦਰਸ਼ਨ ਕਰ ਲਿਆ ਜਾਏ ਉਹ ਤੁਸੀਂ ਆਪਣੇ ਪਤੀ ਦਾ ਮੈਨੂੰ ਦਰਸ਼ਨ ਕਰਾਓ ਹਵੇ ਜਾ ਆਖੋ ਮੇਰਾ ਪਤੀ ਕੋਈ ਸਮਝੀ ਕਰਾਉਣਾ ਪਿਆ ਉਹਨਾਂ ਨੂੰ ਦਰਸ਼ਨ ਉਹ ਇਹ ਇੱਕ ਢੰਗ ਹੀ ਹੁੰਦਾ ਉਹ ਕਹਿੰਦੇ ਆ ਮਾਤਾ ਤੈਨੂੰ ਸਤਿਗੁਰੂ ਜੀ ਬੁਲਾਉਂਦੇ ਹਨ ਉਹ ਕਹਿੰਦੀ ਹੈ ਮੈਂ ਤੇ ਸਤਿਗੁਰਾਂ ਨੂੰ ਜਾਣਦੀ ਨਹੀਂ ਅਹੇ ਤੂੰ ਤਾਂ ਨਹੀਂ ਜਾਣਦੀ ਪਰ ਸਤਿਗੁਰ ਤੇ ਸਾਰਿਆਂ ਨੂੰ ਜਾਣਦਾ ਅੱਛਾ ਉਹ ਮਾਤਾ ਸਿੱਖ ਦੇ ਨਾਲ ਆ ਗਈ ਸੰਗਤ ਕਬੋਸ਼ੀ ਦੇ ਆਲਮ ਵਿੱਚ ਬੈਠੀ ਹੈ ਮਾਤਾ ਨੇ ਨਮਸਕਾਰ ਸਤਿ ਪਾਤਸ਼ਾਹ ਕਹਿੰਦੇ ਨੇ जी तो तो हाँ खिचड़ी लैके आई है तो लोग हसन गए आखन गए कमली माई माला गुरु जी खिचड़ी नहीं लगती पातशाह माता वैराग क्यों आ गई है परेशान ਦੱਸ ਮਾਤਾ ਇਸ ਦੇ ਵਿੱਚ ਕੀ ਆ ਜਿਹੜਾ ਤੂੰ ਜਾਂਦਾ ਤੇ ਮਾਈ ਕਹਿੰਦੀ ਆ ਮਾ ਇੰਨੀ ਨਹੀਂ ਹੈ ਵੀ ਕੋਈ ਸੰਸਾਰ ਵਿੱਚ ਕੋਈ ਬਣਾਈ ਹੋਈ ਮੈਂ ਅਤਿਅੰਤ ਨਹੀਂ ਹਾਂ ਪਰ ਫਤਿਹ ਪਾਤਸ਼ਾਹ ਰਹਿਮ ਕਰ ਬਖਸ਼ਿਸ਼ ਕਰ ਉਹ ਜੇ ਕਿਤੇ ਮੇਰੀ ਗਰੀਬਣੀ ਦੀ ਖਿਚੜੀ ਤੂੰ ਭੋਗ ਲਾ ਲੈ ਤੇ ਮੇਰੇ ਵਰਗੀ ਫਿਰ ਭਾਗਾ ਵਾਲੀ ਦੁਨੀਆ ਤੇ ਕੋਈ ਨਹੀਂ